ਦੋਹਰਾ ਸ਼ਹਿਰ ਬੁਖਾਰਾ ਮੈਂ ਰਹਿ ਏਕ ਰਾਵ ਮੁਚ ਕੰਦ ਸੂਰਤ ਕੇ ਭੀਤਰ ਗੜਿਓ ਜਨ ਦੂਜੋ ਵਿਧ ਚੰਦ ਹੁਸਨ ਜਹਾਂ ਤਾ ਕੀ ਤ੍ਰਿਆ ਜਾ ਕੋ ਰੂਪ ਅਪਾਰ ਸ੍ਰੀ ਸੋ ਕੁਮਾਰ ਮਤੀ ਰਹਿ ਦੋਹਿਤਾ ਤੇ ਸੁਭਕਾਰ ਏਕ ਪੂਜਤਾ ਤੇ ਪਇਓ ਸ੍ਰੀ ਸੁਭ ਕਰਨ ਸੁਜਾਨ ਸੂਰਬੀਰ ਸੁੰਦਰ ਸਰਸ ਜਾਣਤ ਸਕਲ ਜਹਾਨ ਚਲਨ ਚਾਤਰੀ ਕੇ ਵਿਖੈ ਚੰਚਲ ਚਾਰ ਪ੍ਰਵੀਨ ਜਨਕ ਚਿੱਤਰ ਕੀ ਪੁੱਤਰ ਕਾ ਗੜ ਵਿਦ ਔਰ ਨਾ ਕੀਨ ਚਉਪਈ ਤਰਨ ਪ੍ਰਾਤ ਭਗਨੀ ਪੇ ਦੋ ਰਾਜ ਕਰਤ ਨਿਰਪ ਮਰ ਗਿਓ ਸੋ ਹੁਸਨ ਜਹਾਂ ਵਿਦਵਾ ਰਹਿ ਗਈ ਪਤ ਬਿਨ ਅਤਕ ਦੁਖਾਤਰ ਭਈ ਮਿਲ ਸਾਉਨ ਇਹ ਭਾਂਤ ਉਚਾਰੋ ਰਾਜ ਕਰੋ ਸੁਤ ਤਰਨ ਤਿਹਾਰੋ ਮਨ ਕੋ ਸੋਖ ਨਿਵਾਰਨ ਜੈ ਹੀਰ ਹੀਰ ਸੁਤ ਕੀ ਛਬ ਜੈ ਕੇਤਕ ਦਿਵਸ ਬੀਤ ਜਬ ਗਏ ਰਾਜ ਕਰਤ ਸੁਖ ਸੋਤੇ ਭੈ ਸੁਤ ਸੁੰਦਰ ਮਾਤਾ ਲਖ ਪਾਇਓ ਰਾਜਾ ਕੋ ਚਿਤ ਤੇ ਵਿਸਰਾਇਓ ਦੋਹਰਾ ਨਰੀ ਗੰਧਰਵੀ ਨਾਗਨੀ ਪ੍ਰਭਾ ਬਿਲੋਕਤ ਆਏ ਸੁਰੀ ਆਸਰੀ ਕਿਨਰਨੀ ਹੀਰ ਰਹਾ ਤੁਰ ਜਾਏ ਹੇਰ ਕੁਾਰ ਕੀ ਛਬ ਸਵੈ ਧਨ ਤਨ ਕਹਿ ਪੁਕਾਰ ਮਨ ਮੋਤੀ ਕੁੰਡਲ ਕਨਕ ਦੇਤ ਤਮਨ ਪਰਵਾਰੇ ਅੜਿਲ ਐਸੋ ਪਰ ਏਕ ਦਿਨ ਜੋ ਸਖੀ ਪਾਈਐ ਜਨਮ ਜਨਮ ਇਹ ਉਪਰ ਬਲ ਬਲ ਜਾਈਐ ਉਰ ਪੈ ਲੇਹ ਲਗਾਏ ਨਾ ਨਿਆਰੋ ਕੀਜੀਐ ਹੋ ਨਿਰਖ ਨਿਰਖ ਛਬ ਅਮਿਤ ਸੱਜਣ ਕੀ ਜੀਜੀਐ ਜੇ ਕੋ ਤਰਨਪੁਰ ਨਾਰ ਕੁਰ ਕੀ ਛਬ ਲਹੈ ਉੱਡ ਲਵਟੋਂ ਇਹ ਸੰਗ ਯਹ ਚਿਤ ਮੈਂ ਕਹੈ ਏਕ ਵਾਰੇ ਛੈਲ ਚਿਕਨੀਐ ਪਾਈਐ ਹੋ ਜਨਮ ਜਨਮ ਜੋ ਕਰੋਰ ਸੋ ਬਲ ਬਲ ਜਾਈਐ ਅਦਿਕ ਕੁਾਰ ਕੀ ਪ੍ਰਵਾ ਬਿਲੋਕੈ ਆਏ ਕੈ ਜੋਰ ਜੋਰ ਤ੍ਰਿਗ ਰਹਿ ਕਛੂ ਮੁਸਕਾਇ ਕੈ ਪਰਮ ਪ੍ਰੀਤ ਤਨ ਵਿਧੀ ਦੀਵਾਨੀ ਤੇ ਪਈ ਹੋ ਲੋਕ ਲਾਜ ਕੀ ਬਾਤ ਬਿਸਰ ਚਿਤ ਤੇ ਗਈ ਨਰੀ ਸ੍ਰੀ ਕਿਨ ਮਾਹਿ ਆਸਰੀ ਗੰਦਰਵੀ ਕਹਾ ਨੀ ਕੂਰ ਜਛਨੀ ਨਾਗਨੀ ਲక్ష్ਮੀ ਆਦ ਤੁਤਿ ਹੀਰ ਰਹਿ ਉਰਜਾਇ ਕੈ ਹੋ ਬਿਨ ਦਾਮਨ ਕਹਿ ਦਿਏ ਸੋ ਜਾਤ ਬਿਕਾਇ ਕੈ ਰਹੀ ਚੰਚਲਾ ਰੀਜਿਤ ਪ੍ਰਵਾ ਨਿਹਾਰ ਕੈ ਪ੍ਰਾਨਨ ਲੋ ਧਨ ਧਾਮ ਦੇ ਸਭ ਵਾਰ ਕੈ ਹਾਸਾਸ ਕਹੈ ਕੁਾਰ ਜੋ ਇੱਕ ਦਿਨ ਪਾਈਐ ਹੋ ਬਹੁਰ ਨਾ ਨਿਆਰੋ ਕਰੀਐ ਹੀਐ ਲਗਾਈਐ ਦੋਹਰਾ ਸ੍ਰੀ ਸੋ ਕੁਮਾਰ ਮਤੀ ਬਹਾਨ ਤਾ ਕੀ ਰਾਜ ਕੁਮਾਰੇ ਅਪਰਮਾਨ ਛ ਭਰਾਤ ਕੀ ਰੀਜਿਤ ਭਈ ਨਿਹਾਰੇ ਚਉ ਪਈ ਨਿਸ ਦਿਨ ਜੋ ਮਨ ਮਾਹਿ ਵਿਚਾਰੈ ਕਿਹ ਵਿਦਮੋ ਸੋ ਕੁਾਰ ਬਿਹਾਰੈ ਭਰਾਤ ਲਾਜ ਮਨ ਮਹਿ ਜਬ ਤਰੈ ਲੋਕ ਲਾਜ ਕੀ ਚਿੰਤਾ ਕਰੈ ਲਾਜ ਕਰੈ ਅਰ ਚਿਤ ਚਲਾਵੈ ਕਿਉਂ ਕੁਰ ਹਾਥ ਨ ਆਵੈ ਇਕ ਚਰਿਤਰ ਤਬ ਚਿਤ ਵਿਚਾਰਿਓ ਜਾਤੇ ਧਰਮ ਕੁਾਰ ਕੋ ਟਾਰਿਓ ਬੇਸਵਾ ਰੂਪ ਆਪਨੋ ਕਰਿਓ ਬਾਰ-ਬਾਰ ਗਜ ਮੋਤਨ ਜਰਿਓ ਹਾਰ ਸ਼ਿੰਗਾਰ ਚਾਰ ਤਨ ਧਾਰੇ ਜਨ ਸਸ ਤੀਰ ਵਿਰਾਜਤ ਤਾਰੇ ਪਾਣ ਬਾਦ ਸਵਾ ਮੈਂ ਆਈ ਸਭ ਲੋਗਨ ਕੋ ਲਿਓ ਲੁਭਾਈ ਨਿਰਪਕਾ ਅਦਕ ਕਟਾਸ਼ ਦਿਖਾਏ ਜਾਨਕ ਬਿਨਾ ਸਾਇਕਨ ਘਾਏ ਹੀਰਤ ਨਿਰਵਤ ਰੀਜ ਛਵ ਗਇਓ ਘਾਇਲ ਬਿਨਾ ਸਾਇਕਨ ਭਇਓ ਆਜ ਨਿਸਾ ਇਹ ਬੋਲ ਪਠੈ ਹੋ ਕਾ ਭੋਗ ਰੁਚਿ ਮਾਨ ਕਮੈ ਹੋ ਬੀਤਿਓ ਦਿਵਸ ਨਿਸਾ ਜਬ ਭਈ ਨਿਕਟ ਬੁਲਾਏ ਕੁਰ ਬਹੁ ਲਈ ਕਾਂ ਭੋਗ ਤੇ ਸਾਥ ਕਮਾਇਓ ਭੇਦ ਭੇਦ ਕਛੂ ਨਹਿ ਪਾਇਓ ਦੋਹਰਾ ਲਵਟ ਲਵਟ ਤਾਸੋ ਕੁਾਰੇ ਰਾਤਿਮਾਨੀ ਰੁਚਮਾਨ ਪ੍ਰਾਤ ਭਗਨ ਕੇ ਭੇਦ ਕੋ ਸਖਤ ਨਾ ਭਇਓ ਪਛਾਨ ਸੋਰਠਾ ਰੰਤ ਭਇਓ ਰੁਚਮਾਨ ਭੇਦ ਭੇਦ ਪਾਇਓ ਨਾ ਕਛ ਛੈਲੀ ਛਲਿਓ ਨਿਦਾਨ ਛੈਲ ਚਕਨੀਆਂ ਰਾਵ ਕੋ ਚਉਪੀ ਬੇਸਵਾ ਕੇ ਭੂਖਣ ਜਬ ਤਰੈ ਨਿਸ ਦਿਨ ਕੁਾਰ ਕਲੋਲੇ ਕਰੈ ਜਬ ਭਗਨੀ ਕੇ ਭੂਖਣ ਤਰੀ ਲਹਿ ਨਾ ਕੋ ਰਾਜਾ ਕੋ ਕਰੀ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ ਦੋਏ ਸਹਿ 12 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ